ਵੀ ਮਾੜਾ ਤੇ ਨਹੀਂ ਚੰਗਾ ਹੀ ਹੈ ਵੀ ਜਿਹੜਾ 25 ਸਾਲ ਤੱਕ ਸ਼ਾਦੀ ਨਹੀਂ ਕਰਾਉਂਦਾ ਤੇ ਪੂਰਾ ਜਲ ਸਤ ਵਿੱਚ ਇਹਦਾ ਉਸ ਨੂੰ ਬ੍ਰਹਮਚਾਰੀ ਕਹਿੰਦੇ ਹਨ ਭਰਾ ਆਪਣੇ ਬ੍ਰਹਮਚਾਰੀ ਵਿੱਚ ਰਹਿਣਾ ਪਰ ਵਿਦਵਾਨ ਜਿਹੜੇ ਨੇ ਇਹਦਾ ਹੋਰ ਵੀ ਅਰਥ ਕਰਦੇ ਹਨ ਉਹ ਕਹਿੰਦੇ ਨੇ ਬ੍ਰਹਮਚਾਰੀ ਦਾ ਮਤਲਬ ਹੈ ਬ੍ਰਹਮ ਦੇ ਵਿੱਚ ਵਿਚਰਨਾ ਜਿਸ ਨੇ 25 ਸਾਲ ਤੱਕ ਕੋਈ ਸਿਮਰਨ ਨਹੀਂ ਕੀਤਾ ਜਿਹਨੂੰ 5 ਸਾਲ ਤੱਕ ਪਤਾ ਨਹੀਂ ਕਿ ਨਾਮ ਕੀ ਹੈ ਤੇ ਸਿਮਰਨ ਕੀ ਫਿਰ ਉਹ ਜੇ ਸਿਮਰਨ ਨਹੀਂ ਕਰਨਾ ਬ੍ਰਹਮ ਵਿੱਚ ਨਹੀਂ ਵਿਚਰਨਾ ਤੇ 5 ਸਾਲ ਤੱਕ ਉਸਨੇ ਗੁਰੂ ਨਹੀਂ ਧਾਰਨ ਕੀਤਾ ਤੇ ਉਹ ਤੇ ਨੂਰਾ ਰਹਿ ਗਿਆ 5 ਸਾਲ ਤੱਕ ਉਹ ਹੀ ਨਹੀਂ ਬ੍ਰਹਮਚਾਰੀ ਹੁੰਦੇ ਜਿਹੜੇ ਵਿਆਹ ਨਹੀਂ ਕਰਾਉਂਦੇ 5 ਸਾਲ ਤੱਕ ਨਹੀਂ ਬ੍ਰਹਮਚਾਰੀ ਦਾ ਮਤਲਬ ਹੈ 5 ਸਾਲ ਤੱਕ ਉਹ ਬ੍ਰਹਮ ਦੇ ਵਿੱਚ ਵਿਚਰੇ ਇਸੇ ਤਰ੍ਹਾਂ ਦੀ ਉਹਦੀ ਬਿਰਤੀ ਹੋ ਜਾ ਵੀ ਅੱਗੋਂ ਜਾ ਕੇ ਵੀ ਉਹਨੂੰ ਸਮਝੋ ਸਿਮਰਨ ਕਰਨ ਦੀ ਜਾਂਚ ਰਹੀ ਬ੍ਰਹਮਚਾਰੀ ਇੱਕ ਪਹਿਲਾ ਦੂਸਰਾ ਹੈ ਗ੍ਰਹਿਸਥ ਗ੍ਰਹਸ ਦਾ ਕੀ ਮਤਲਬ ਹੈ ਗ੍ਰਹਸ ਦਾ ਮਤਲਬ ਹੁੰਦਾ ਗ੍ਰਸਿਆ ਜਿਹੜਾ ਕਿਸੇ ਚੀਜ਼ ਦੇ ਨਾਲ ਜੁੜਿਆ ਆ ਇੱਕ ਹੁੰਦੇ ਨੇ ਵਿਹੰਗਮ ਵਿਹੰਗਮ ਦਾ ਮਤਲਬ ਹੈ ਪੰਛੀ ਤੇ ਪੱਲੇ ਖਰਚ ਨਹੀਂ ਬੰਨਦੇ ਪੰਛੀ ਤੇ ਦਰਵੇਸ਼ ਤੇ ਜਿਹੜੇ ਗ੍ਰਸਤੀ ਹੁੰਦੇ ਨੇ ਉਹਨਾਂ ਨੂੰ ਸਾਰਾ ਕੁਝ ਚਾਹੀਦਾ ਗ੍ਰਹਸਤੀ ਜਿਹੜੇ ਨੇ ਨਾ ਇਹ ਬੜੇ ਉੱਚੇ ਹਨ ਇਹਨਾਂ ਚੌਵਾਂ ਆਸ਼ਰਾਂ ਵਿੱਚੋਂ ਗ੍ਰਹਸਤੀ ਨੂੰ ਸਭ ਤੋਂ ਉੱਚਾ ਲਿਖਿਆ ਹੈ ਭਾਵੇਂ ਕੋਈ ਕਿੱਡਾ ਵੀ ਫਿਰਦਾ ਰਿਹਾ ਵਿਹੰਗਮ ਬਣ ਕੇ ਤੇ ਸੰਨਿਆਸੀ ਬਣ ਕੇ ਤੇ ਪ੍ਰਸਤੀ ਬਣ ਕੇ ਫਿਰਦਾ ਰਿਹਾ ਇਹਨਾਂ ਚੋਂ ਆਸ਼ਰਮ ਵਿੱਚੋਂ ਇੱਕ ਆਸ਼ਰਮ ਕੱਢ ਲਓ ਗ੍ਰਹਸਤ ਨੂੰ ਕੱਢ ਛੱਡੋ ਸੰਜੀ ਸਾਰਿਆਂ ਦਾ ਨਾਲ ਹੀ ਸਤਿਆਨਾਸ਼ ਹੋ ਜਾਏ ਇੱਕ ਆਸ਼ਰਮ ਸੀ ਗ੍ਰਹਸਤ ਕੱਢ ਲਓ ਬਾਕੀ ਕੀ ਰਹਿ ਗਿਆ ਗ੍ਰਹਸਤੀਆਂ ਦੇ ਪੁੱਤਰ ਬ੍ਰਹਮਚਾਰੀ ਗ੍ਰਹਸਤਰੀਆਂ ਦੇ ਪੁੱਤਰ ਬਾਣਪ੍ਰਸਤੀ ਔਰ ਗ੍ਰਹਸਤੀਆਂ ਦੇ ਹੀ ਪੁੱਤਰ ਜਿਹੜੇ ਨੇ ਸੰਨਿਆਸੀ ਬਣ ਗਏ ਇਹਨਾਂ ਵਿੱਚ ਇੱਕ ਇੱਕੋ ਕੱਢ ਲਓ ਜਿੰਨਾ ਦਾ ਕੀਰਤ ਸੁਣ ਲਓ ਉਂਝ ਪੜ ਜਾਂਦਾ ਚਲੋ ਜਾਓ ਆਨੰਦ ਲਓ ਜਿੱਧਰ ਮਰਜ਼ੀ ਦੇ ਪਾਉਂਦੇ ਫਿਰ ਹੈ ਕੁਝ ਨਹੀਂ ਤੇ ਪਾਉਣਾ ਫਿਰ ਨਾ ਇਹਨਾਂ ਕੀ ਹੈ ਫਿਰ ਸੋਚਣ ਵਾਲੀਆਂ ਗੱਲਾਂ ਨੇ ਫਿਰ ਹਸਤੀ ਜਿਹੜੇ ਨੇ ਸਭ ਤੋਂ ਉੱਚੇ ਲਿਖੇ ਨੇ ਸਾਹਿਬਾਂ ਨੇ ਲਿਖਿਆ ਪੁੰਨ ਦਾਨ ਕਾ ਕਰੇ ਸਰੀਰ ਤੇ ਸੋ ਗ੍ਰਹੀ ਗੰਗਾ ਕਾ ਕਾਨੀ ਗਿਰਹਸਤੀ ਜਿਹੜੇ ਨੇ ਆਪਣਾ ਪੁੰਨ ਕਿਸੇ ਨੂੰ ਨਹੀਂ ਦਿੰਦੇ ਅਗਲੇ ਦਾ ਪੁੰਨ ਲੈ ਲੈਂਦੇ ਔਰ ਉਹ ਗਿਰਹਸਤੀ ਨੇ ਕੋਈ ਵੀ ਜਿਹੜਾ ਸਾਧੂ ਹੈ ਭਾਵੇਂ ਉਹਦੇ ਰੁਪਈਏ ਰੱਖਦਾ ਨਾ ਉਹ ਵੀ ਗਿਸ਼ਤੀ ਉਹਨਾਂ ਰੁਪਈਆਂ ਨਾਲ ਜੁੜਿਆ ਉਹਦੇ ਬੋਝੇ ਚੋਂ ਕੱਢ ਕੇ ਤੇ ਵਿਖਾਓ ਭਲਾ ਕੱਢ ਕੇ ਤੁਹਾਨੂੰ ਕੱਢਣ ਦੇਗਾ ਨਾ ਰੁਪਈਏ ਪਿਓ ਆਖਿਓ ਉਹਦੇ ਬੋਝੇ ਚੋਂ ਕੱਢ ਕੇ ਵਿਖਾ ਕਦੇ ਨਹੀਂ ਉਹ ਕੱਢਣ ਦਿੰਦਾ ਔਰ ਫਿਰ ਅਸੀਂ ਐਸੇ ਤਰ੍ਹਾਂ ਦੀ ਸਾਡੀ ਆ ਪ੍ਰਚਾਰ ਕਰ ਛੜਿਆ ਸਾ ਗੁਰਬਾਣੀ 'ਚ ਲਿਖਿਆ ਜੋ ਅਨਿੰਦ ਨਿੰਦ ਕਰ ਛੋੜੇ ਸੋਈ ਫਿਰ ਫਿਰ ਖਾਤ ਜਿਸ ਗ੍ਰਹਿਤ ਨੂੰ ਨਿੰਦਿਆ ਜਿਹੜਾ ਨਹੀਂ ਸੀ ਨਿੰਦਣ ਯੋਗ ਅਨਿੰਦ ਸੀ ਜਿਹੜਾ ਜਿਸ ਗ੍ਰਹਸਤ ਨੂੰ ਨਹੀਂ ਸੀ ਨਿੰਦਣਾ ਉਹਨੂੰ ਨਿੰਦ ਕੇ ਫਿਰ ਉਹਨਾਂ ਗਿਸ਼ਤੀਆਂ ਦੇ ਕਰ ਜਾ ਕੇ ਅਸੀਂ ਧੱਕੇ ਖਾਣੇ ਤੇ ਉਹ ਆਪ ਅਸੀਂ ਡੰਗ ਬਣੇ ਹੋਏ ਜਾਣਾ ਉਧਰ ਹੀ ਹੈ ਸੰਤ ਜੀ ਗ੍ਰਹਸਤੀ ਵਰਗਾ ਦੇ ਦੁਨੀਆ ਤੇ ਹੈ ਹੀ ਕੋਈ ਨਹੀਂ ਭਾਵੇਂ ਕੋਈ ਕਿੰਨਾ ਵੀ ਭਜਨ ਵੱਖਰਾ ਹੋ ਕੇ ਬਹਿ ਕੇ ਕਰਦਾ ਗ੍ਰਹਸਤੀ ਸਭ ਤੋਂ ਉੱਚਾ ਆਸ਼ਰਮ ਹੈ ਗ੍ਰਹਸਤੀਆਂ ਦੇ ਘਰ ਜਾ ਕੇ ਕਹਿੰਦੇ ਨੇ ਇਸ ਪੇਖੇ ਥਾਵੋਂ ਗਿਰਹੀ ਚੰਗਾ ਜਿਸ ਜਿੱਥੋਂ ਕੋ ਵਰਸਾਏ ਕਿਸੇ ਨੂੰ ਜਾ ਕੇ ਪ੍ਰਸ਼ਾਦਾ ਮਿਲ ਜਾਂਦਾ ਤੇ ਜਿਹਦੇ ਆਪਣੇ ਕੋਲ ਹੀ ਕੁਝ ਨਹੀਂ ਉਸਨੇ ਕਿਸੇ ਨੂੰ ਕੀ ਦੇਣਾ ਸੋ ਗ੍ਰਸਤੀ ਜਿਹੜੇ ਨੇ ਨਾ ਇਹ ਦੂਸਰਾ ਆਸ਼ਰਮ ਹੈ ਗ੍ਰਿਸਤੀ ਦਾ ਧਰਮ ਜਿਹੜਾ ਨਾ ਉਹਨੂੰ ਪਾਲਣ ਕਰਨਾ ਫਿਰ ਉਹ ਗ੍ਰਸਤੀ ਜਿਹੜੇ ਨੇ ਉਹ ਜਤੀ ਸਤੀ ਹੁੰਦੇ ਨੇ ਸਤਿਗੁਰਾਂ ਨੇ ਇਹ ਨਹੀਂ ਵੀ ਜਿਹੜਾ ਵਿਆਹ ਨਹੀਂ ਕਰਾਉਂਦਾ ਉਹ ਹੀ ਜਤੀ ਸਤੀ ਹੈ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਏਕਾ ਨਾਰੀ ਸਦਾ ਜਤੀ ਜਿਹੜਾ ਇੱਕ ਇਸਤਰੀ ਤੇ ਜਿਹੜਾ ਵੀ ਹੰਗਮ ਆ ਕੇ ਸਮਝੋ ਪਾਉਂਦਾ ਫਿਰਦਾ ਮੇਰੇ ਵਰਗਾ ਉਧਰ ਤੇ ਉਧਰ ਉਹ ਕਿਹੜੀ ਗੁੱਠੋਂ ਜੋਤੀ ਹੋਇਆ ਭਾਈ ਗ੍ਰਹਿਸਤੀ ਜਿਹੜਾ ਗ੍ਰਹਿਸਤੀ ਹੈ ਗ੍ਰਹਿਸਤ ਕੀਤਾ ਤੇ ਫੇਰ ਹੀ ਉਹ ਕਿਨਾਰੀ ਉਤੇ ਹਾਦੇ ਉਹਨੂੰ ਗੁਰਬਾਣੀ ਅਨੁਸਾਰ ਅਸੀਂ ਜਤੀ ਕਹਿ ਸਕਦੇ ਸੋ ਦੂਸਰਾ ਆਸ਼ਰਮ ਹੈ ਗ੍ਰਹਸਥ ਤੀਸਰਾ ਹੈ ਬਾਣਪ੍ਰਸਤ ਬਾਣਪ੍ਰਸਤ ਇਹ ਜੋ ਹੁੰਦਾ ਵੀ ਉਹ ਘਰ ਛੱਡ ਦਿੰਦਾ ਬਾਲ ਬੱਚਾ ਆਪਣਾ ਥਾਂ ਛੱਡ ਕੇ ਇਸਤਰੀ ਨੂੰ ਨਾਲ ਲੈ ਲੈਂਦਾ ਤੇ ਵਿਚਰਦਾ ਉਹ ਹਰ ਬਾਣਪ੍ਰਸਤ ਔਰ ਚੌਥੇ ਨੇ ਸੰਨਿਆਸੀ ਉਹ ਉਹਨੇ ਵੀ ਉਹ ਇਸਤਰੀ ਵੀ ਛੱਡ ਦਿੱਤੀ ਉਹ ਫਿਰ ਇਕੱਲੇ ਹੋਏ ਉਹ 75 ਸਾਲ ਵਿੱਚ ਆ ਕੇ ਹੁੰਦੇ ਨੇ ਤੇ ਅਸੀਂ ਤੇ ਸੰਜੀ 20 ਸਾਲਾਂ ਦੇ ਸਮਝੋ ਬਾਣਪ੍ਰਸਤੀ ਬਣਨ ਦੀ ਕੋਸ਼ਿਸ਼ ਕਰਨੀ ਆ ਤੇ ਸੰਨਿਆਸੀ ਬਣਨ ਦੀ ਕੋਸ਼ਿਸ਼ ਕਰਨੀ ਆ ਕਿੱਥੇ 75 ਸਾਲਾਂ ਦਾ ਤਜਰਬਾ ਕਿੱਥੇ 10 ਸਾਲਾਂ ਦਾ ਤਜਰਬਾ ਉਹਦੇ ਤਜਰਬਾ ਉਹਦੇ ਨਾਲ ਕਿਕੂ ਉਹ ਪਹੁੰਚ ਸਕੇਗਾ ਉਹ ਜਿਹੜੇ ਸੰਨਿਆਸੀ ਨੇ ਨਾ ਉਹਨਾਂ ਸੰਨਿਆਸੀਆਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਇਹ ਚੌਥੇ ਆਸ਼ਰਮ ਦੀ ਮਾਰਜ ਕਰਨ ਲੱਗਾ ਤੁਹਾਡੇ ਸਾਹਮਣੇ ਤੇ ਸ਼ਬਦ ਮੈਂ ਉਹ ਅਰਜ਼ ਕਰਨ ਲੱਗਾ ਇੱਕ ਵਾਰੀ ਸੱਚੇ ਪਾਤਸ਼ਾਹ ਇਹ ਬੈਠੇ ਸਨ ਦੀਵਾਨ 'ਚ ਤੇ ਕੁੱਲਾ ਜੀ ਜਿਹੜੇ ਸਨ ਇਹਨਾਂ ਨੇ ਦੀਵਾਨ ਲਾਇਆ ਸੀ ਤੇ ਸਤਿਗੁਰਾਂ ਨੇ ਸ਼ਬਦ ਪੜਿਆ ਤੇ ਕੁੱਲਾ ਜੀ ਨੂੰ ਆਉਂਦਾ ਨਹੀਂ ਸੀ ਉਹ ਸ਼ਬਦ ਤੇ ਜੇ ਮੇਰੇ ਵਰਗਾ ਹੁੰਦਾ ਫੇਰ ਤੇ ਕੁੱਲਾ ਜੀ ਦੇ ਗੱਲ ਪਾ ਜਣਾ ਭੁੱਲਿਆ ਤੂੰ ਇਦਾਂ ਰਾਖੀ ਹੋ ਕੇ ਤੈਨੂੰ ਸ਼ਬਦ ਹੀ ਨਹੀਂ ਆਉਂਦਾ ਪਰ ਸਤਿਗੁਰਾਂ ਦਾ ਆਤਮਾ ਵੱਡਾ ਹੁੰਦਾ ਇਹ ਵਡੱਪਣ ਦਾ ਸਰੀਰ ਕਰਕੇ ਤੇ ਨਹੀਂ ਵੱਡੇ ਹੁੰਦੇ ਸਰੀਰ ਤੇ ਇਹਨਾਂ ਦਾ ਇੰਨਾ ਕੋਈ ਹੈ ਬੜੇ ਬੜੇ ਵੱਡੇ ਮੋਟੇ ਤੇ ਜਵਾਨ ਨੇ ਇਹਨਾਂ ਨਾਲੋਂ ਸਰੀਰ ਕਰਕੇ ਪਰ ਆਤਮਾ ਕਰਕੇ ਵਿਸ਼ੇਸ਼ਤਾ ਹੁੰਦੀ ਹੈ ਇਹਨਾਂ ਫਿਰ ਕੁੱਲੇ ਨੂੰ ਲਿਖ ਕੇ ਦਿੱਤਾ ਕੁੱਲੇ ਨੂੰ ਲਿਖ ਕੇ ਕੀ ਦਿੱਤਾ ਕੁੱਲਾ ਜੀ ਮੈਨੂੰ ਬੜੀ ਉਮੀਦ ਹੈ ਕਿ ਤੁਸੀਂ ਇਹ ਸ਼ਬਦ ਯਾਦ ਕਰ ਲਓ ਕਿੱਡੇ ਸੋਹਣੇ ਲਫ਼ਜ਼ ਨੇ ਸਤ ਬਚਨ ਹਰ ਪਿਆਰ ਹੋ ਜੋਈ ਬੁੱਧੀਮਾਨ ਜਨ ਪਾਖੇ ਸੋਈ ਹੋਏ ਵੀ ਸੱਚਾ ਤੇ ਹੋਏ ਵੀ ਪਿਆਰਾ ਸਿਆਣਾ ਆਦਮੀ ਉਹ ਲਫ਼ਜ਼ ਕਹਿੰਦਾ ਤੇ ਮੇਰੇ ਵੱਲ ਗਾ ਜਾਣ ਤੇ ਡਾਂਗ ਮਾਰਦਾ ਅਗਰ ਪੁੜਪੜੀ ਤੇ ਭਾਵੇਂ ਉਹਨੂੰ ਪਤਾ ਲੱਗਦਾ ਵੀ ਮੈਨੂੰ ਕਿੱਥੇ ਜਾ ਕੇ ਖੜਦਾ ਸੋ ਉਹ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਆ ਸੰਨਿਆਸੀਆਂ ਵਾਸਤੇ ਉਹ ਨਿਹਰਾ ਤੁਸੀਂ ਸੰਨਿਆਸੀਆਂ ਨੂੰ ਨਾ ਸਮਝਿਓ ਉਹ ਸਾਹਮਣੇ ਉਹਨੇ ਰੱਖ ਲਿਆ ਆ ਤੇ ਆਪਣੇ ਮਨ ਨੂੰ ਉਪਦੇਸ਼ ਦਿੰਦੇ ਨੇ ਇੱਕ ਧਰਮ ਪੜ ਲਈਏ ਇੱਕ ਪਾਸੇ ਮੈਂ ਪੜਾਂਗਾ ਇੱਕ ਪਾਸੇ ਮੇਰੇ ਵੀਰ ਪੜਨ ਤੇ ਇੱਕ ਪਾਸੇ ਮਾਇਆ ਪੜ ਲੈ ਓ ਆਸੋ ਕਰ ਸੁਨਿਆ ਸਾਰੇ ਮਨ ਆਸੋ ਕਰ ਸੁਨਿਆ ਐਸੋ ਕਰ ਸੁਨਿਆ ਸਾਰੇ ਮਨ ਐਸੋ ਕਰ ਸੁਨਿਆ ਸਾ ਕਰ ਸੰਨਿਆਸਾ ਮਨ ਨੂੰ ਉਪਦੇਸ਼ ਦਿੱਤਾ ਨਾ 10 ਇੰਦਰੀਏ ਨੇ ਪੰਜ ਗਿਆਨ ਇੰਦਰੀ ਨੇ ਤੇ ਪੰਜ ਕਰਮ ਇੰਦਰੇ ਇਹਨਾਂ ਪੰਜਾਂ ਦਾ ਸ਼੍ਰੋਮਣੀ ਕੌਣ ਹੈ ਉਹ ਹੈ ਮਨ ਜੇ ਇਹਨਾਂ ਪੰਜਾਂ ਦਸਾਂ ਦੇ ਨਾਲ ਮਨ ਨਾ ਨਾ ਰਲੇ ਕੱਖ ਨਹੀਂ ਕਰ ਸਕਦੇ ਇਹ ਇੰਦਰੇ ਜਿਹੜੇ ਨੇ ਨਾ ਇਹ ਸਾਡੇ ਸਰੀਰ ਦੇ ਨਾਲ ਹੀ ਰਹਿੰਦੇ ਨੇ ਜਦੋਂ ਵਿੱਚੋਂ ਮਨ ਨਿਕਲ ਜਾਂਦਾ ਹੈ ਫਿਰ ਕੁਝ ਵੀ ਨਹੀਂ ਕਰ ਸਕਦਾ ਇਹ ਮਨ ਦਾ ਹੀ ਸਾਰਾ ਪੁਆੜਾ ਹੈ ਔਰ ਜੇ ਬਿਰਤੀ ਲੱਗ ਜਾਗੀ ਮਾਣੇ ਅੰਦਰ ਲੱਗ ਜਾਗਾ ਇੱਕ ਆਦਮੀ ਤੁਰਿਆ ਜਾਂਦਾ ਉਹਨੂੰ ਕਿਸੇ ਨੇ ਆਵਾਜ਼ ਮਾਰੀ ਏ ਉਸ ਨੇ ਸੁਣਿਆ ਹੀ ਨਹੀਂ ਉਹ ਤੁਰਿਆ ਗਿਆ ਅੱਗੇ ਇੱਕ ਮਿਲ ਪਿਆ ਆਂਦਾ ਉਹ ਤੈਨੂੰ ਆਵਾਜ਼ਾਂ ਮਾਰਨ ਦੀ ਆਇਆ ਉਹ ਫੇਰ ਪਿਛਾ ਆ ਗਿਆ ਉਹ ਆਂਦਾ ਤੈਨੂੰ ਮੈਂ ਆਵਾਜ਼ ਮਾਰ ਸੀ ਆਂਦਾ ਮੇਰਾ ਮਨ ਹੀ ਹੋਰ ਪਾਸੇ ਸੀ ਮੈਂ ਨਾ ਤੈਨੂੰ ਵੇਖਿਆ ਤੇ ਨਾ ਤੇਰੀ ਆਵਾਜ਼ ਸੁਣੀ ਉਹ ਮਨ ਹੋਰੇ ਪਾਸੇ ਸੀ ਇੰਦਰੀਆਂ ਨਹੀਂ ਸਨ ਹੋਰ ਪਾਸੇ ਮਨ ਜਿਹੜਾ ਇਹ ਸਰੋਪ ਸ਼੍ਰੋਮਣੀ ਆ ਸਾਰਿਆਂ ਦਾ ਪਾੜੇ ਦੀ ਜੜ ਫੇਰ ਕਦੀ ਵਕਤ ਮਿਲਿਆ ਤੇ ਫੇਰ ਮੈਂ ਅਰਜ਼ ਕਰਾਂਗਾ ਭਈ ਮਨ ਕਿਸ ਤਰ੍ਹਾਂ ਤੇ ਕੀ ਕਰਦਾ ਤੇ ਇਹਨੂੰ ਕਿਸ ਤਰ੍ਹਾਂ ਰੋਕਣਾ ਚਾਹੀਦਾ ਸੋ ਕਹਿੰਦੇ ਨੇ ਰੇ ਮਨ ਐਸੋ ਕਰ ਸੰਨਿਆਸਾ ਆ ਮਨ ਅਸਤੇ ਤਨ ਦਾ ਸੰਨਿਆਸ ਕਰ ਕਿਸ ਤਰ੍ਹਾਂ ਦਾ ਬਣ ਸੇ ਸਦਨ ਸਦਾ ਕਰ ਸਮਝੋ ਮਨ ਹੀ ਮਾਹ ਉਦਾਸਾ ਬਾਹਰ ਜਾਣ ਦੀ ਕੋਈ ਲੋੜ ਨਹੀਂ ਇਹਨਾਂ ਪ੍ਰਚਾਰਕਾਂ ਨੇ ਤੇ ਪੁਰਾਣਿਆਂ ਸਾਧੂਆਂ ਨੇ ਜਟਾ ਧਾਰ ਧਾਰ ਕੇ ਸਤਿਆਨਾਸ਼ ਕਰ ਚੜਿਆ ਛੱਡ ਦਿਓ ਗ੍ਰਸਤ ਚਲੇ ਜਾਓ ਜੰਗਲਾਂ ਨੂੰ ਆ ਕਰੋ ਬਿਲਕੁਲ ਗਲਤ ਗੱਲ ਹੈ ਮੇਰਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀ ਤੇ ਸਾਰੇ ਗੁਰੂ ਇਹਨਾਂ ਗੱਲਾਂ ਦਾ ਕੰਡਮ ਕਰਦੇ ਨੇ ਆਉਂਦੇ ਨੇ ਗ੍ਰਹਿ ਤਜ ਬਨਖੰਡ ਜਾਈਏ ਚੁਣ ਖਾਈਏ ਕੰਦਾ ਅਜੋ ਵਿਕਾਰ ਨਾ ਛੋੜਈ ਪਾਪੀ ਮਨ ਗ੍ਰਸਤ ਤੇ ਰਵੋ ਮਨ ਠੀਕ ਕਰ ਲਓ ਕਾਹਰੇ ਬਨ ਖੋਜਣ ਜਾਹੀ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਹੀ ਇਹ ਲੰਮੇ ਸ਼ਬਦ ਨੇ ਇਹਨਾਂ ਦੀ ਵਿਆਖਿਆ ਫੇਰ ਕਦੀ ਹੁਕਮ ਹੋਏਗਾ ਤੇ ਅਰਥ ਕਰਾਂਗਾ ਸੋ ਕਹਿੰਦੇ ਨੇ ਆ ਮਨ ਕੀ ਕਰ ਜੇ ਗ੍ਰਹਿ ਬਨ ਸੰਸਾਰ ਕੀਏ ਤੇ ਪੂਰੇ ਸੰਸਾਰ ਜਿੰਨਾ ਘਾਰੀ ਜਿਹੜਾ ਨਾ ਉਹ ਜੰਗਲ ਵਰਗਾ ਕਰ ਲਿਆ ਆ ਇਕਾਂਤ ਹਨ ਬੈਠੀ ਹਨ ਬਿਰਤੀ ਟਿਕਾ ਵਿੱਚ ਤੇ ਜਿਨ੍ਹਾਂ ਦੀ ਬਿਰਤੀ ਟਿਕਾ ਚ ਨਹੀਂ ਉਹ ਤਾਂ ਭਾਵੇਂ ਜੰਗਲ ਵਿੱਚ ਵੀ ਜਾ ਕੇ ਬੈਠ ਜਾਣ ਉੱਥੇ ਵੀ ਕਟਿੱਟਾਂ ਉਹਨਾਂ ਉਹਨਾਂ ਸੋਚਦਿਆਂ ਰਹਿਣਾ ਤੇ ਜਿਹੜੇ ਘਰ ਵਿੱਚ ਬੈ ਕੇ ਟਿਕਾ ਵਿੱਚ ਰਹਿਣੇ ਇਹ ਮਨ ਦਾ ਹੀ ਸਾਰਾ ਪੁਆੜਾ ਕਹਿੰਦੇ ਨੇ ਰੇਮਣ ਐਸੋ ਕਰ ਸੁਨਿਆ ਬਣ ਸੇ ਸਦਰ ਸਭਾ ਕਰ ਸਮਝੋ ਬਣ ਜਿਹੜਾ ਨਾ ਆਪਣਾ ਘਰ ਜਿਹੜਾ ਤੁਹਾਡਾ ਇਹਨੂੰ ਵੀ ਬਣ ਵਰਗਾ ਹੀ ਸਮਝੋ ਇਹਦੇ ਵਿੱਚ ਇਸੇ ਤਰ੍ਹਾਂ ਰਹੋ ਜਿਸ ਤਰ੍ਹਾਂ ਕਮਲ ਪਾਣੀ ਵਿੱਚ ਰਹਿੰਦਾ ਜਿਸ ਤਰ੍ਹਾਂ ਮੁਰਗਾਈ ਪਾਣੀ ਵਿੱਚ ਰਹਿੰਦੀ ਆ ਇਸੇ ਤਰ੍ਹਾਂ ਇਹਦੇ ਵਿੱਚ ਰਹੋ ਤੇ ਫਿਰ ਤੁਹਾਡਾ ਪਾਰ ਉਤਰ ਆ ਬਣ ਸੇ ਸਦਨ ਸਭਾ ਕਰ ਸਮਝੋ ਤੇ ਮਨ ਹੀ ਮਾ ਹੈ ਉਦਾਸ ਮਨ ਉਦਾਸ ਰਹਿ ਮਨ ਨੂੰ ਕੰਟਰੋਲ 'ਚ ਕਰਨਾ ਹੈ ਸਿਰ ਮਨ ਜਿਹੜਾ ਹੋਰ ਕੁਝ ਨਹੀਂ ਹੈ ਜੋ ਕੋਈ ਧਰਮ ਜਪ ਤਪ ਕਰਦੇ ਆ ਸਿਰ ਮਨ ਨੂੰ ਠੀਕ ਕਰਨ ਵਾਸਤੇ ਫਿਰ ਕਹਿੰਦੇ ਨੇ ਆ ਸੰਨਿਆਸੀ ਜੇ ਤੂੰ ਕਰਨਾ ਜਤ ਕੀ ਜੋਤ ਜਤ ਕੀ ਜਤ ਕੀ ਜਟਾ ਸਿਰ ਦੇ ਉੱਤੇ ਜਟਾ ਰੱਖਦੇ ਨੇ ਨਾ ਤੇ ਉਹਨਾਂ ਨੇ ਜਟਾ ਰੱਖ ਲਈਆਂ ਤੇ ਆ ਕੇਸ ਰੱਖ ਲਿਆ ਸਿਰਫ ਵਾਂਦੇ ਨਹੀਂ ਦੇ ਸੀ ਨਹੀਂ ਆ ਉਹ ਗੰਦੇ ਹੁੰਦੇ ਨੇ ਕੇਸ ਸਾਡੇ ਗੱਲ ਸਾਫ਼ ਇਹਨਾਂ ਹੀ ਫਰਕ ਆ ਹੋਰ ਕੇਸ ਤੇ ਹੋਈ ਨਹੀਂ ਨਾ ਤੇ ਜੇ ਇਹ ਕਰ ਲਈਏ ਵੀ ਅਸੀਂ ਜਤ ਨਾ ਰੱਖੀ ਤੇ ਸਿਰ ਤੇ ਐਡੇ ਦੇ ਕੇਸ ਕਰਕੇ ਵਿਚਾਰ ਕਰਦੇ ਨੇ ਕਿ ਇਹਨਾਂ ਕੇਸਾਂ ਨੇ ਸਾਨੂੰ ਪਾਰ ਉਤਾਰਾ ਕਰ ਦੇਣਾ ਤੇ ਕੱਛ ਪਾ ਕੇ ਝੂਠ ਬੋਲ ਕੇ ਤੇ ਵਿਚਾਰ ਕਰਾਂਗੇ ਤੇ ਕੀ ਇਹ ਜ਼ਰੀਰ ਕੱਛ ਨਹੀਂ ਸਾਡਾ ਪਾਰ ਉਤਾਰਾ ਕਰ ਦੇਣਾ ਗਲਤ ਗੱਲਾਂ ਨਹੀਂ ਇਹ ਤੇ ਸਿਰਫ ਇੱਕ ਹੁਕਮ ਹੈ ਉਹ ਮੰਨਣਾ ਹੈ ਵੀ ਐਸੇ ਤਰ੍ਹਾਂ ਜਾ ਇੱਕ ਸਨਦ ਆ ਜਿਸ ਤਰ੍ਹਾਂ ਹਲ ਹੈ ਹਲ ਘਰ ਛੜ ਛੜ ਧਰ ਛੜਨਾ ਵਾਹਣਾ ਨਹੀਂ ਡੰਗਰ ਨਹੀਂ ਹਲ ਹੈ ਤੇ ਡੰਗਰ ਕੋਈ ਨਹੀਂ ਤੇ ਵਾਵਾਂਗੇ ਕਾਵੇ ਕਾਲੇ ਤੇ ਵਾਵਾਂਗੇ ਤੇ ਫੇਰ ਅੱਗੇ ਜਾ ਕੇ ਪੈਲੀ ਹੋਏਗੇ ਉਸ ਹਾਲ ਦੇ ਵਿੱਚੋਂ ਕਣਕ ਨਹੀਂ ਨਿਕਲਦੀ ਤੇ ਨਾ ਸਾਨੂੰ ਖਾਣ ਨੂੰ ਉੱਥੋਂ ਰੋਟੀ ਮਿਲ ਜਾਣੀ ਹਾਲ ਦੇ ਵਿੱਚ ਉਹ ਪੈਦਾ ਕਰਨ ਵਾਸਤੇ ਚੀਜ਼ਾਂ ਹਨ ਕਹਿੰਦੇ ਨੇ ਜੱਟ ਕੀ ਜਟਾ ਜਿਹੜੀਆਂ ਜਟਾਂ ਨੇ ਨਾ ਜਿਹੜੇ ਕੇਸ ਰੱਖੇ ਨਾ ਲਿਖਿਆ ਸਾਹਿਬਾਂ ਨੇ ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ